ਸ਼ਲੋਕ ਯਾਰ ਮੀਤ ਸੁਣ ਸਾਜਣੋ ਬਿਨ ਹਰ ਸੂਤਨ ਨਹੀਂ ਯਾਰ ਮੀਤ ਸੁਣ ਸਾਜਣੋ ਦੇਖੋ ਉਪਦੇਸ਼ ਕਰ ਰਹੇ ਨੇ ਜਿਹਨੂੰ ਉਹਨੂੰ ਯਾਰ ਮੀਤ ਕਰ ਰਹੇ ਨੇ ਸਿੱਖ ਨੂੰ ਆਪਣੇ ਸਾਜਣ ਕਹਿ ਰਹੇ ਨੇ ਯਾਰ ਮੀਤ ਸੁਣ ਸਾਜਣੋ ਬਰਾਬਰ ਦਾ ਦਰਜਾ ਇਹ ਲੈ ਨਹੀਂ ਕਹਿ ਰਹੇ ਬਿਨ ਹਰ ਸੁਟਣ ਨਾ ਹੈ ਬਿਨ ਹਰ ਸੁਟਣ ਨਾ ਹੈ ਆਪਣੇ ਸਿੱਖਾਂ ਨੂੰ ਉਪਦੇਸ਼ ਕਰਦੇ ਨੇ ਖੈਰ ਨੇ ਯਾਰ ਵੀ ਤੁਮ ਨੂੰ ਕੌਣ ਕਹਿੰਦਾ ਗੁਰੂ ਚੇਲੇ ਦਾ ਰਿਸ਼ਤਾ ਹੈ ਕਿਤੇ ਦਿਖਾਉਣ ਤਾਂ ਸਹੀ ਗੁਰਬਾਣੀ ਕਿਤੇ ਕਿਹਨੂੰ ਕੀਤਾ ਹੈ ਜਿਹਨੂੰ ਪੜਾਇਆ ਹੈ ਉਪਦੇਸ਼ ਕੀਤਾ ਉਸੇ ਨੂੰ ਕਹੀ ਹੈ ਗੱਲ ਉਸੇ ਨੂੰ ਸੰਬੋਧਨ ਕੀਤਾ ਹੋਇਆ ਹਿੰਦੂ ਮਤ ਸਾਰਿਓ ਹੀ ਪਤਾ ਨਹੀਂ ਕਿੱਥੋਂ ਮੰਨ ਲਈ ਕਿਵੇਂ ਪੈਰਾਸ਼ੂਟ ਨੂੰ ਉਤਾਰ ਲਈ ਨਾ ਨਾਲੇ ਕਹੀ ਜਾਂਦੇ ਸਾਡੀ ਮਤ ਵੱਖਰੀ ਹੈ ਨਿਆਰੇ ਖਾਸ ਤੇ ਨਿਆਰਾ ਕਾਹਦਾ ਰਹਿ ਗਿਆ ਵੀ ਤੁਸੀਂ ਕਿੱਥੋਂ ਰਹਿ ਗਏ ਨਿਆਰੇ ਤੁਸੀਂ ਨਿਆਰੇ ਸੀਗੇ ਜੇ ਗੁਰਬਾਣੀ ਨੂੰ ਵਿਚਾਰੋ ਫਿਰ ਨਿਆਰੇ ਹੀ ਹੋ ਪਰ ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਉਹਨੂੰ ਪਛਤਾਈ ਜਾਓ ਉਹਨੂੰ ਕੀ ਰੱਖਿਆ ਚਾਰ ਮੀਤ ਸੁਨ ਸਾਜਰੋ ਬਿਨ ਹਰ ਸੂਟਣ ਨਾਹੇ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਏ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਏ ਗੁਰ ਕੀ ਚਰਨੀ ਪਾਏ ਜਿਹੜੇ ਗੁਰ ਕੇ ਗਿਆਨ ਦੇ ਪਿੱਛੇ ਲੱਗ ਗਏ ਨੇ ਜਿਹੜੇ ਗਿਆਨ ਹੈ ਜਿਹਨੂੰ ਮਨ ਮੰਨ ਗਿਆ ਗਿਆਨ ਨੂੰ ਵੀ ਠੀਕ ਹੈ ਨਾ ਫਿਰ ਮਗਰ ਨਾ ਲੱਗੇ ਚਰਨੀ ਪਾਏ ਦਾ ਮਤਲਬ ਪਿੱਛੇ ਲੱਗਣਾ ਹੁੰਦਾ ਚਰਨੀ ਪਾਏ ਦਾ ਮਤਲਬ ਮੱਥਾ ਟੇਕਣਾ ਨਹੀਂ ਹੁੰਦਾ ਚਰਨ ਚਲੋ ਮਾਰ ਗੋਬਿੰਦ ਇਹ ਚੜਨੀ ਪਾਇਆ ਉਹਦੀ ਪੈਰ 'ਚ ਪੈਰ ਰੱਖ ਕੇ ਚੱਲਣਾ ਪਿੱਛੇ ਚੱਲਣਾ ਮੱਥਾ ਟੇਕਣਾ ਨਹੀਂ ਹੈ ਜਿਹੜੇ ਆਪਣੇ ਆਪ ਨੂੰ ਗੁਰਪੀਰ ਸਦਾਏ ਮੰਗਣ ਜਾਏ ਇਨਕੇ ਕਹੂੰ ਨਾ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਇੱਥੇ ਵੀ ਪਿੱਛੇ ਲੱਗਣਾ ਗੁਰ ਕਹਿਆ ਸਕਾਰ ਕਮਾਵੋ ਹਾਂ ਗੁਰ ਕਹਿਆ ਸਕਾਰ ਕਮਾਵੋ ਇਹ ਹੈ ਚੜ੍ਹਨੀ ਹੁਣ ਚੜ੍ਹਨੀ ਬੈਣ ਨੂੰ ਮੱਥਾ ਟੇਕਣਾ ਮੰਨ ਲਿਆ ਤੁਸੀਂ ਮੱਥਾ ਟੇਕਦੇ ਕੀ ਹੋਈ ਫਿਰ ਕੀ ਹੋਈ ਕਰੇ ਤੇ ਹੁਣ ਕੁਝ ਮੰਨੇ ਤੇ ਹੁਣ ਪਿੱਛੇ ਲੱਗਣਾ ਹੁੰਦਾ ਮੰਨਣਾ ਜੇ ਪਿੱਛੇ ਲੱਗੇ ਤਾਂ ਮੰਨ ਗਏ ਮੱਥਾ ਟੇਕਣ ਮਤਲਬ ਤਾਂ ਮੰਨਣਾ ਹੁੰਦਾ ਜੀ ਸਭ ਕੁਝ ਉਲਟ ਬਣਾ ਲਿਆ ਉਹ ਬੰਦੇ ਮਾਰਗ ਦੇ ਚੱਲਣਾ ਛੱਡ ਚਲੋ ਮਾਰਗ ਗੋਬਿੰਦ ਇਹ ਛਾੜੀ ਕੋਣ ਮੁਰਕੇ ਛਾੜੀ ਉਹ ਬੰਦੇ ਮਾਰਗ ਤੇ ਚੱਲਣਾ ਜੋ ਗੁਰਬਾਣੀ ਕਹਿੰਦੀ ਹੈ ਉਸ ਦਿਸ਼ਾ ਵੱਲ ਨੂੰ ਬੋਲਣਾ ਇਹ ਗੁਰਕੇ ਚੜ੍ਹਨ ਇਹਦੇ ਨਾਲ ਸਰੀਰ ਆ ਚੜ੍ਹਨ ਨਹੀਂ ਹੁੰਦੇ ਇਹ ਚੱਲਣ ਹੁੰਦੇ ਹੀ ਨਹੀਂ ਇਹਨਾਂ ਨਾਲ ਕਹਿਣਾ ਨਹੀਂ ਹੈ ਸਰੀਰ ਦੇ ਪੈਰ ਨੇ ਹੱਥ ਪੈਰ ਪਰ ਕੰਮ ਸਭ ਇਹਦਾ ਸੰਸਾਰੀ ਕੰਮ ਕਰਨ ਨੂੰ ਦਿੱਤੇ ਹੋਏ ਨੇ ਪਾਟ ਹੋਣ ਨੂੰ ਤੁਰਨ ਨੂੰ ਫਿਰਨ ਨੂੰ ਤੁਰ ਫਿਰ ਕੇ ਕੰਮ ਕਰਨ ਨੂੰ ਬੋਝ ਭਾਰ ਚੱਕਣ ਨੂੰ ਲਿਆਉਣ ਨੂੰ ਇਸ ਗੱਲ ਨੂੰ ਨੇ ਸਰੀਰ ਨੂੰ ਚੱਕ ਕੇ ਤੁਰਨਾ ਫਿਰਨਾ ਜਿਹੜਾ ਗੋਬਿੰਦ ਦੇ ਮਾਰਗ ਤੇ ਪੈਰ ਤੁਰ ਕੇ ਚਲੇ ਜਾਊਗਾ ਉਹਦਾ ਹਿੰਦੂ ਮਾਤਾ ਵੀ ਫਿਰ ਸੁਰਗ ਨੂੰ ਗਏ ਜੀ ਤੁਰ ਕੇ ਉਹ ਉਹ ਤਾਂ ਫਿਜ਼ੀਕਲ ਚੀਜ਼ ਹੋਗੀ ਫਿਰ ਸੁਣ ਇਹ ਤਾਂ ਫਿਜ਼ੀਕਲ ਚੀਜ਼ ਹੋਗੀ ਸਪਿਰਚੁਅਲਿਜ਼ਮ ਤਾਂ ਰਿਹਾ ਹੀ ਨਾ ਮੰਦਾ ਦਾ ਤੁਰਨਾ ਫਿਰਨਾ ਰਿਹਾ ਹੀ ਨਾ ਫਿਰ ਤਾਂ ਤੁਰ ਕੇ ਜਾ ਸਕਦੇ ਹਾਂ ਅਸੀਂ ਉੱਥੇ ਹੁਣ ਤਾਂ ਬਹਿਰਾ ਉਹ ਬਣ ਗਿਆ ਰਾਖੜ ਬਣ ਗਿਆ ਜਾਂ ਤਾਂ ਹੈ ਨਹੀਂ ਸੀ ਉਹ ਐਡੇ ਉਹ ਕਹਿੰਦੇ ਨੇ ਸਾਡੇ ਕੋਲ ਹਾਕੀ ਚੱਕ ਕੇ ਉਹਨਾਂ ਸਮਾਨ ਚ ਬਾਰੇ ਘੁੰਮਦੇ ਫਿਰਦੇ ਨੇ ਆਪ ਤੁਰ ਕੇ ਹਿਮਾਲਾ ਤੇ ਜਿਹੜੇ ਛਾਲ ਮਾਰ ਕੇ ਪਾਰ ਕਰਦੇ ਨਾ ਹਿਮਾਲਾ ਨਿਰਾ ਹੀ ਝੂਠ ਬੋਲਿਆ ਹੈ ਜਿਹੜਾ ਆਦਮੀ ਹਾਕੀ ਮਾਰ ਦਿੰਦਾ ਸਮਾਨ ਚ ਏਡੀ ਦੂਰ ਪਹੁੰਚਾ ਦਿੰਦਾ ਹਿਮਾਲਾ ਨੂੰ ਤੁਰ ਕੇ ਜਾਣਾ ਪੈਂਦਾ ਉਹਨਾਂ ਕੋਲ ਐਡੇ ਐਡੇ ਹਥਿਆਰ ਨੇ ਐਡੀਆਂ ਚੀਜ਼ਾਂ ਨੇ ਐਨੀਆਂ ਨੇ ਸ਼ਕਤੀਆਂ ਨੇ ਕ੍ਰਿਸ਼ਨ ਨੇ ਨੂੰ ਦਿੰਦਾ ਸਾਰਿਆਂ ਨੂੰ ਸੁਧਾਰਨ ਚੱਕਰ ਤੇ ਰੱਖ ਕੇ ਜੋ ਦੱਸੋ ਕਿੱਥੇ ਬਜਾ ਸਭ ਝੂਠ ਹੈ ਇਹ ਕੁਝ ਵੀ ਨਹੀਂ ਇਹਦੇ ਵਿੱਚ ਰੱਖਿਆ ਹੋਇਆ ਇਹ ਕੀ ਰੱਖਿਆ ਨਾ ਗੱਲਾਂ ਔਰ ਮਿਲਿਆ ਵੀ ਕੀ ਕਿਸਮ ਦੇ ਨਾਲ ਕੀ ਮਿਲਿਆ ਇਹਨਾਂ ਜੋ ਜੋ ਕੁਝ ਹੈਗਾ ਹੁਣ ਹਿੰਦੂ ਮਤ ਚ ਪ੍ਰਚਾਰ ਹੁੰਦਾ ਹੀ ਕੁਝ ਮਿਲਿਆ ਇਹਨਾਂ ਚੋਂ ਮਿਲਿਆ 11 12 ਸਾਲ ਦੀ ਗੁਲਾਮੀ ਸਭ ਵੀ ਬੇਈਮਾਨੀ ਜੁਲਸੇ ਚ ਮਿਲੀ ਝੂਠ ਵਿਰਸੇ ਚ ਮਿਲਿਆ ਹਿੰਦੁਸਤਾਨ ਨੂੰ ਸਾਰੇ ਨੂੰ ਝੂਠ ਔਰ ਬੇਈਮਾਨੀ ਜਿਹੜੇ ਲੀਡਰ ਨੇ ਸਭ ਝੂਠ ਬੋਲਦੇ ਨੇ ਪਹਿਲਾਂ ਪਿੱਛੋਂ ਕੋਈ ਸ਼ਰਮ ਨਹੀਂ ਕਰਦਾ ਮੈਂ ਝੂਠ ਬੋਲਿਆ ਵਿਰਸੇ ਚ ਮਿਲ ਗਿਆ ਧਰਮ ਚ ਸਾਨੂੰ ਬਾਅਦ ਸ਼ਰਮ ਨਹੀਂ ਕਰਦਾ ਕੋਈ ਵੀ ਅਸੀਂ ਝੂਠ ਬੋਲਿਆ ਕੱਲ ਪਰਵਾਹ ਨਹੀਂ ਹੈ ਕੱਲ ਵੋਟਾਂ ਹੋਈਆਂ ਝੂਠ ਬੋਲਿਆ ਅੱਜ ਸਾਨੂੰ ਲੋਕ ਕੀ ਕਹਿਣਗੇ ਪਰਵਾਹ ਕੋਈ ਨਹੀਂ ਕਿਉਂ ਵਿਰਸੇ 'ਚ ਮਿਲਿਆ ਹੋਇਆ ਸਾਨੂੰ ਇਹ ਝੂਠ ਕੱਪ ਧਰਮ 'ਚੋਂ ਮਿਲਿਆ ਹੈ ਧਰਮ ਤੋਂ ਵੱਡੀ ਚੀਜ਼ ਨਹੀਂ ਕੋਈ ਹੁੰਦੀ ਇਹਦੇ ਵਿਰਸੇ 'ਚ ਮਿਲਿਆ ਹੈ ਸਭ ਤੋਂ ਵਧੀਆ ਧਰਮ ਹਿੰਦੁਸਤਾਨ ਦਾ ਬੇਦ ਹਿੰਦੁਸਤਾਨ ਦੇ ਸਭ ਤੋਂ ਘਟੀਆ ਧਰਮ ਜਿਹੜਾ ਹੈਗਾ ਸੁਭਾਅ ਕਰੈਕਟਰ ਹਿੰਦੁਸਤਾਨ ਦਾ ਜਾਂ ਤਾਂ ਜਿਹਦਾ ਹੋਇਆ ਬਹੁਤ ਵਧੀਆ ਹੋਇਆ ਇਹ ਆ ਫਿਰ ਬਹੁਤ ਹੀ ਘਟਿਆ ਹੋਇਆ ਕਿਉਂਕਿ ਇਸ ਮਤ ਦਾ ਵਿਰੋਧ ਹੀ ਹੋਇਆ ਹਿੰਦੁਸਤਾਨ ਦੀ ਜ਼ਿਆਦਾ ਸ਼ੁਰੂ ਤੋਂ ਹੀ ਸੱਚੀ ਮਤ ਦਾ ਵਿਰੋਧ ਵੀ ਤਾਂ ਹਿੰਦੁਸਤਾਨੀਆਂ ਨੇ ਕੀਤਾ ਵਿਰੋਧ ਕਰਨ ਵਾਲੇ ਕੌਣ ਹੁੰਦੇ ਨੇ ਉਹ ਜੇ ਉੱਥੇ ਪੈਦਾ ਨਹੀਂ ਹੋਈ ਇੰਗਲੈਂਡ ਦਾ ਉਹਨਾਂ ਨੇ ਵਿਰੋਧ ਤਾਂ ਨਹੀਂ ਕੀਤਾ ਵਿਰੋਧ ਵੀ ਇਹਨਾਂ ਨੇ ਕੀਤਾ ਇਹ ਦੂਏ ਧੜੇ ਜਿਹੜਾ ਹੈ ਉਹ ਆਦਮੀ ਸੱਚ ਨੂੰ ਨਫ਼ਰਤ ਕਰਦਾ ਹੁੰਦਾ ਉਹਨਾਂ ਨੂੰ ਸੱਚ ਮਿਲਿਆ ਨਹੀਂ ਨਫ਼ਰਤ ਨਹੀਂ ਕੀਤੀ ਇਹਨਾਂ ਨੂੰ ਸੱਚ ਮਿਲਿਆ ਇਹਨਾਂ ਨੇ ਨਫ਼ਰਤ ਕੀਤੀ ਖਿਲਾਫਤ ਕੀਤੀ ਜਿਹਨੇ ਸੱਚ ਦੀ ਖਿਲਾਫਤ ਕੀਤੀ ਹੈ ਉਹ ਜ਼ਿਆਦਾ ਭੈੜਾ ਬੰਦਾ ਹੈ ਜਿਹਨੂੰ ਸੱਚ ਮਿਲਿਆ ਹੀ ਨਹੀਂ ਵਿਚਾਰੇ ਨੂੰ ਉਹਦੇ ਨੂੰ ਸਾਈ ਲੋਕ ਇਹਨੂੰ ਸਿੱਖੀ ਨੂੰ ਛੇਤੀ ਮੰਨ ਲੈਣਗੇ ਮੁਸਲਮਾਨਾਂ ਨੇ ਤਾਂ ਨਹੀਂ ਮੁਸਲਮਾਨਾਂ ਦਾ ਸਾਡੇ ਧਰਮ ਦਾ ਫਰਕ ਥੋੜਾ ਜਿਹਾ ਉਹ ਕੱਟੜ ਨੇ ਆਪਣੇ ਧਰਮ ਸਾਨੂੰ ਇਹ ਵੀ ਕਹਿ ਰਹੇ ਨੇ ਕੋਸ਼ਿਸ਼ ਨਹੀਂ ਕਰਨਾ ਤੁਸੀਂ ਬਣਾਉਣ ਇਹਨਾਂ ਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਾ ਜਿੰਨੇ ਕੇ ਸਿੱਖ ਹੈਗੇ ਨਾ ਇੰਨੇ ਹੀ ਬਹੁਤ ਨੇ ਜੇ ਇਹਨਾਂ ਨੂੰ ਇਸਲਾਮ ਹੈ ਪੜਾਉਣਾ ਨਾਨਕ ਨੇ ਇਸਲਾਮ ਪੜਾਇਆ ਸਾਰੇ ਬਰਾਬਰ ਨਹੀਂ ਬਣਦੇ ਜੇ ਇਸਲਾਮ ਤੇ ਵੀ ਸਹੀ ਤੇ ਆ ਜਾਣ ਤੁਹਾਡੇ ਨਾਲ ਤਾਂ ਵੀ ਇਹਨਾਂ ਦਾ ਟੱਕਰ ਨਹੀਂ ਤੁਹਾਡੇ ਬਰਾਬਰ ਨਹੀਂ ਰਹਿਣਗੇ ਨਹੀਂ ਰਹਿਣਗੇ ਸਭ ਜਿੰਨੇ ਇਸਲਾਮ ਦੇ ਵੱਡੇ ਵੱਡੇ ਸੰਤ ਹੋਏ ਨੇ ਆਪਣੇ ਗੁਰੂਆਂ ਨੂੰ ਨਹੀਂ ਰਹੇ ਆਪਣੇ ਆਪ ਨੂੰ ਨਹੀਂ ਸਮਝਿਆ ਸਾਡੇ ਕੋਲ ਚੰਗੀ ਆ ਗੁਰੂ ਨਾਨਕ ਨੇ ਕਿਹਾ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਹੋਏ ਮੀਆਂ ਮੀਰ ਤੇ ਜੇ ਉਹ ਨਿਉਰ ਖਾਉਂਦੇ ਨੇ ਉਹ ਮਾਇਆ ਦੀ ਗੱਲ ਹੈ ਮਾਇਆ ਦੀ ਨਿਉਰ ਆਪ ਧਰਮ ਦੀ ਨਿਉਰ ਰੱਖਦੇ ਨੇ ਧਰਮਸਾਲ ਦੀ ਨਿਉਰ ਨਹੀਂ ਰੱਖਦੇ ਧਰਮ ਦੀ ਨਿਉ ਰੱਖਦੇ ਨੇ ਉਹ ਧਰਮ ਸਾਰ ਦੀ ਕਹਦੇ ਰੱਖਣਗੇ ਧਰਮ ਸਾਰ ਦੀ ਨਿਉ ਰੱਖਣ ਵਾਲਾ ਉਹ ਤੋਂ ਘਟ ਗਿਆ ਚਾਹੀਦਾ ਜਿਹਨੇ ਧਰਮ ਦੀ ਨਿਉ ਰੱਖੀ ਹੈ ਧਰਮ ਸਾਰ ਦੀ ਕਿਉਂ ਰੱਖੂ ਧਰਮ ਨਾਲ ਦਾ ਮਾਇਆ ਦੀ ਗੱਲ ਹੈ ਉਹ ਇਸਲਾਮ ਤੇ ਰਖਾਈ ਹੈ ਉਹ ਤਾਂ ਥੱਲੇ ਦੀ ਮਾਤਾ ਥੋੜੀ ਜੀ ਆਪ ਨਹੀਂ ਰੱਖੀ ਪੌੜੀ ਜਈਆ ਯਤਨ ਕਰਤ ਬਹੁ ਵਿਧੀਆਂ ਏਕ ਨਾਮ ਬਿਨ ਕੋ ਲੋ ਸਿਧੀਆਂ ਸਿਧੀਆਂ ਸਿਧੀਆਂ ਕਿਸੇ ਸਿੱਖ ਤੋਂ ਵੀ ਰਖਾਈ ਦੇਖੋ ਸਿੱਖ ਵੱਡਾ ਸਿੱਖ ਨੂੰ ਗੋਰਾ ਕੀ ਕਰੂ ਕੀ ਬਣ ਜਾਣਾ ਉਹਨੇ ਕਿਉਂ ਮੁਸਲਮਾਨ ਨੂੰ ਛੇੜਨਾ ਨਹੀਂ ਉਹਨੇ ਉੱਥੇ ਰਹਿਣਾ ਉਹਨੂੰ ਉਦਾਰਾ ਤੋਂ ਨਹੀਂ ਜਾਣਾ ਸਿੱਖ ਮਤ ਦੀ ਔਰ ਇੱਜ਼ਤ ਕਰਨਾ ਸੁਪੀਰੀਅਰ ਮੰਨਣਾ ਸਿੱਖ ਮਤ ਨੂੰ ਸਪੀਕਰ ਮੰਨ ਹੈ ਇਸਲਾਮ ਹੈ ਸਿੱਖ ਦਾ ਨਹੀਂ ਸਿੱਖ ਸਪੀਡ ਹੈ ਤਾਂ ਗੁਰੂ ਵਾਲਾ ਫਿਰ ਵੀ ਦੀਨਾ ਨੂੰ ਹੈ ਫਿਰ ਵੀ ਕਾਣਾ ਹੀ ਗਿਆਨੀ ਨਹੀਂ ਸਿਆਣਾ ਨਹੀਂ ਜੋ ਨਾ ਸੁਖੂ ਮਾਰ ਉਸ ਮਤ ਨੂੰ ਛੱਡ ਕੇ ਹੀ ਅੱਖਾਂ ਨਾਲ ਹੋ ਸਕਦਾ ਯਾਨੀ ਛੜਾਈ ਹੋਣੀ ਹੈ ਕਹਿੰਦੇ ਨਹੀਂ ਗਾਨੂੰ ਫੇੜਾ ਜਾਂਦਾ